ਤੇ ਉਹਨਾਂ ਨੇ ਇਹ ਆਖਿਆ ਕਿ ਤੁਸੀਂ ਤੁਹਾਨੂੰ ਨਿੱਕਰ ਪਾ ਕੇ ਹੀ ਖੇਡਣਾ ਪਵੇਗਾ ਤੁਸੀਂ ਇੱਕ ਸ਼ਹਿਰਾ ਪਾ ਕੇ ਨਹੀਂ ਖੇਡ ਸਕਦੇ ਤੁਸੀਂ ਪੱਗ ਬੰਨ ਕੇ ਨਹੀਂ ਖੇਡ ਸਕਦੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੌਜਵਾਨਾਂ ਨੂੰ ਵਾਪਸ ਬੁਲਾ ਲਿਆ ਫਿਰ ਪੂਰੀ ਦੀ ਪੂਰੀ ਆਪਣੀ ਟੀਮ ਤਿਆਰ ਕੀਤੀ ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਅਸੀਂ ਤੇ ਟੀਮ ਇਸ ਕਰਕੇ ਤਿਆਰ ਕਰਨੀ ਆ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਸਾਬਤ ਸੂਰਤ ਸਿੱਖੀ ਸਰੂਪ ਨੂੰ ਖੇਡ ਦੇ ਮੈਦਾਨ ਵਿੱਚ ਪਹੁੰਚਾਇਆ ਜਾਏ ਤੇ ਦੱਸਿਆ ਜਾਏ ਕਿ ਪੂਰਨ ਸ਼ਾਕਾਹਾਰੀ ਰਹਿੰਦਿਆਂ ਹੋਇਆਂ ਵੀ ਕੀਰਤਨ ਕਰਦਿਆਂ ਹੋਇਆਂ ਵੀ ਸਿੱਖੀ ਸਰੂਪ ਵਿੱਚ ਰਹਿੰਦਿਆਂ ਹੋਇਆਂ ਵੀ ਭਜਨ ਬਾਣੀ ਕਰਦਿਆਂ ਹੋਇਆਂ ਵੀ ਇਹ ਜਿੱਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਇਸ ਰੂਪ ਵਿੱਚ ਜਿੱਤਾਂ ਪ੍ਰਾਪਤ ਕਰਵਾਈਆਂ ਆਪਣੇ ਸਿੱਖਾਂ ਤੋਂ ਇੱਕ ਡਾਕਟਰ ਸੁਸ਼ਾਟ ਨੇ ਬੋਧੀ ਸਾਧੂ ਥਾਈਲੈਂਡ ਤੇ ਉਹਨਾਂ ਨੇ ਉੱਥੇ ਇੱਕ ਸ਼ਾਂਤੀ ਮੰਦਿਰ ਦਾ ਨੀਂਹ ਪੱਥਰ ਰੱਖਣਾ ਸੀ ਉਹਨਾਂ ਨੇ 32 ਦੇਸ਼ਾਂ ਦੇ ਧਾਰਮਿਕ ਮੁਖੀ ਸੱਦੇ ਉਹ ਸਾਰੇ ਹੀ ਆਪੋ ਆਪਣੇ ਦੇਸ਼ ਦੀ ਥੋੜੀ ਥੋੜੀ ਮਿੱਟੀ ਲੈ ਕੇ ਆਏ ਉਹਨਾਂ ਸਾਰਿਆਂ ਨੇ ਉਹ ਮਿੱਟੀ ਨੀਂਹ ਵਿੱਚ ਪਾਈ ਤੇ ਕੇਵਲ ਸਾਡੇ ਸਿੱਖਾਂ ਵਾਸਤੇ ਹੀ ਨਹੀਂ ਪੂਰੇ ਦੇ ਪੂਰੇ ਭਾਰਤ ਵਾਸਤੇ ਇੱਕ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਉਸ ਮੰਦਿਰ ਦਾ ਨੀਂਹ ਪੱਥਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਰਖਵਾਇਆ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਤੇ ਸੱਚੇ ਪਾਤਸ਼ਾਹ ਜੀ ਨੇ ਇਹ ਮਾਣ ਦਵਾਇਆ ਸਾਡੇ ਭਾਰਤ ਵਰਸ਼ ਨੂੰ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਆਪਾਂ ਇਸ ਤਰ੍ਹਾਂ ਦੀਆਂ ਮੈਂ ਦੱਸਦਾ ਰਵਾਂ ਬਹੁਤ ਸਮਾਂ ਲੱਗ ਜਾਵੇਗਾ ਕਿੰਨੀਆਂ ਹੀ ਬਖਸ਼ਿਸ਼ਾਂ ਕੀਤੀਆਂ ਨੇ ਤੇ ਇਸ ਦੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰੋੜਾਂ ਨਹੀਂ ਅਰਬਾਂ ਦੀ ਮਾਇਆ ਹੁੰਦੀ ਹੈ ਪਰ ਹਜ਼ਾਰਾਂ ਦੀ ਵੀ ਜਮਾ ਨਹੀਂ ਹੋਣ ਦਿੰਦੇ ਇੱਕ ਪਾਸਿਓਂ ਮਾਇਆ ਆਉਂਦੀ ਦੂਸਰੇ ਪਾਸੇ ਜਾਈ ਜਾਂਦੀ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਮਹਾਰਾਜ ਦੇ ਨਾਭੇ ਨੇ ਬੀੜ ਮੱਥਾ ਟੇਕੀ ਸੱਚੇ ਪਾਤਸ਼ਾਹ ਜੀ ਨੇ ਜੀਵਨ ਨਗਰ ਦਾ ਇਲਾਕਾ ਖਰੀਦਿਆ ਜਿਉ ਸੱਚੇ ਪਾਤਸ਼ਾਹ ਜੀ ਜ਼ਗੀਰਦਾਰਾਂ ਵਾਂਗੂ ਆਪਣੇ ਕੋਲੇ ਰੱਖਦੇ ਤੇ ਰਈਸਾਂ ਵਾਂਗੂ ਐਸ਼ਪ੍ਰਸਤ ਹੋ ਕੇ ਰਹਿੰਦੇ ਤੇ ਕਰੋੜਾਂ ਦੀ ਜਾਇਦਾਦ ਆਪਣੀ ਹੁੰਦੀ ਤੇ ਕਰੋੜਾਂ ਦੀ ਮਹੀਨੇ ਦੀ ਉਹਨਾਂ ਤੋਂ ਆਮਦਨ ਆਉਂਦੀ ਪਰ ਸੱਚੇ ਪਾਤਸ਼ਾਹ ਜੀ ਨੇ ਉਹ ਗਰੀਬ ਸਿੱਖਾਂ ਵਿੱਚ ਵੰਡ ਦਿੱਤੀ ਤੇ ਆਪਣਾ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੰਨਾ ਸਧਾਰਨ ਹੈ ਇਹ ਪਰੰਪਰਾ ਗੁਰੂ ਨਾਨਕ ਦੀ ਪਰੰਪਰਾ ਹੈ ਗੁਰੂ ਨਾਨਕ ਦੀ ਪਰੰਪਰਾ ਸੁਖ ਰਹਿਣੀ ਪਰੰਪਰਾ ਨਹੀਂ ਇਹ ਤੇ ਕੀਰਤੀ ਪਰੰਪਰਾ ਹੈ ਇਹ ਪਰੰਪਰਾ ਕਿਰਤ ਕਰਦਿਆਂ ਨਾਮ ਜਪਣ ਦੀ ਪਰੰਪਰਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਇਸ ਦਾ ਉਪਦੇਸ਼ ਹੀ ਨਹੀਂ ਦਿੰਦੇ ਸੱਚੇ ਪਾਤਸ਼ਾਹ ਜੀ ਆਪ ਇੱਕ ਉਸ ਤਰ੍ਹਾਂ ਕਰਕੇ ਅਮਲੀ ਜੀਵਨ ਦੇ ਵਿੱਚ ਤੇ ਸਾਨੂੰ ਦੱਸਦੇ ਨੇ ਕਿ ਇਸ ਤਰ੍ਹਾਂ ਦਾ ਜੀਵਨ ਜੀਵੋ ਤੇ ਤਾਂ ਤੁਸੀਂ ਲੋਕ ਸੁਹੇਲੇ ਲੋਕ ਸੁਖੀ ਪ੍ਰਲੋਕ ਸੁਹੇਲੇ ਦੀ ਪ੍ਰਾਪਤੀ ਕਰੋਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿੱਥੇ ਹੋਰ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਕਿ ਜੇ ਅਸੀਂ ਭਾਵੇਂ ਹੋਰ ਵੀ ਕਈ ਘਟਨਾਵਾਂ ਹੋਣਗੀਆਂ ਸਾਰੇ ਹੀ ਗੁਰੂ ਸਾਹਿਬ ਦੀਆਂ ਸਾਰਿਆਂ ਨੇ ਹੀ ਬਖਸ਼ਿਸ਼ਾਂ ਕੀਤੀਆਂ ਪਰ ਭਗਵਾਨ ਕ੍ਰਿਸ਼ਨ ਦੀ ਅਸੀਂ ਇੱਕ ਘਟਨਾ ਸੁਣਦੇ ਆਂ ਕਿ ਉਹਨਾਂ ਨੇ ਸੁਦਾਮੇ ਦੀ ਗਰੀਬੀ ਕੱਟੀ ਉਹ ਉਹਨਾਂ ਦਾ ਬਾਲ ਸਖਾ ਸੱਜਣ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੰਨਿਆਂ ਸੁਦਾਮਿਆਂ ਤੇ ਬਖਸ਼ਿਸ਼ਾਂ ਕੀਤੀਆਂ ਉਹ ਸਾਡੇ ਤੋਂ ਗਿਣੇ ਨਹੀਂ ਜਾਣੇ ਤੇ ਉਹਨਾਂ ਸੁਦਾਮਿਆਂ ਤੇ ਜਿਹੜੇ ਇਹਨਾਂ ਦੇ ਬਾਲ ਸਖਾ ਸੱਜਣ ਵੀ ਨਹੀਂ ਸੀ ਬਸ ਇੰਨਾ ਹੀ ਕਿ ਉਹ ਸੱਚੇ ਪਾਤਸ਼ਾਹ ਜੀ ਦੀ ਸਰਨ ਵਿੱਚ ਆ ਗਿਆ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਦਰ ਹੋ ਗਈ ਤੇ ਉਹ ਅਨੇਕਾਂ ਹੀ ਹੋਣਗੇ ਮੈਂ ਬਹੁਤ ਸਾਰਿਆਂ ਦੀ ਨਹੀਂ ਦੱਸਦਾ ਬਸ ਇੰਨੀ ਹੀ ਸੰਖੇਪ ਵਿੱਚ ਕਿ ਅਸੀਂ ਮੈਂ ਤੇ ਰਿਸ਼ਪਾਲ ਤੇ ਸੁਖਦੇਵ ਤਿੰਨੇ ਹੀ ਭਰਾ ਇੱਥੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤੁਹਾਡੇ ਦਰਸ਼ਨ ਕਰਨ ਪਹੁੰਚੇ ਆ ਅਸੀਂ ਜੀਵਨ ਨਗਰ ਦੇ ਗਲੀਆਂ ਵਿੱਚ ਕੱਖਾਂ ਵਾਂਗੂ ਹੀ ਰੁੱਲ ਜਾਂਦੇ ਸਾਡੀ ਕੋਈ ਹੋਂਦ ਨਾ ਹੁੰਦੀ ਜੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਨਾ ਕਰਦੇ ਇਸ ਤਰ੍ਹਾਂ ਦੀ ਗਰੀਬੀ ਵਿੱਚੋਂ ਚੁੱਕ ਕੇ ਆਪਣੇ ਚਰਨੀ ਲਾਇਆ ਤੇ ਬਸ ਲਾਇਆ ਹੀ ਨਹੀਂ ਇੰਨਾ ਨਵਾਜਿਆ ਇੰਨਾ ਮਾਣ ਬਖਸ਼ਿਆ ਤੇ ਇਸ ਤਰ੍ਹਾਂ ਇੱਕ ਤੇ ਨਹੀਂ ਅਨੇਕਾਂ ਤੇ ਹੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਇਹਦੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਬਖਸ਼ਿਸ਼ ਕਰਦੇ ਨੇ ਜਿਹੜਾ ਵੀ ਕੋਈ ਬਿਮਾਰ ਆ ਜਾਂਦਾ ਹੈ ਉਹਦੇ ਇਲਾਜ ਵਾਸਤੇ ਆਪ ਉੱਥੇ ਖਰਚਾ ਕਰਕੇ ਜਿਹੜਾ ਨਹੀਂ ਖਰਚ ਕਰ ਸਕਦਾ ਉਹਨਾਂ ਦਾ ਇਲਾਜ ਕਰਾਉਂਦੇ ਨੇ ਥੋੜਾ ਹੀ ਚਿਰ ਪਹਿਲਾਂ ਕਮਾਨ ਪਿੰਡ ਗਏ ਮੈਂ ਉਹਦੀ ਸੰਖੇਪ ਵਿੱਚ ਵਿਸਥਾਰ ਵਿੱਚ ਕਿਤੇ ਫਿਰ ਸਾਖੀ ਸੁਣਾ ਦਿਆਂਗਾ ਸੰਖੇਪ ਵਿੱਚ ਇੰਨੀ ਹੀ ਕਿ ਇੱਕ ਸੱਜਣ ਮਿਲਿਆ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਨਿਸ਼ਾਨ ਸਿੰਘ ਨੇ ਮੈਨੂੰ ਇਹ ਦੱਸਿਆ ਕਿ ਇਹ ਇੱਥੇ ਇੱਕੋ ਹੀ ਨਾਮਧਾਰੀ ਸਿੱਖ ਹੈ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਹਾਡਾ ਨਾਂ ਕੀ ਹੈ ਕਹਿੰਦੇ ਮੇਰਾ ਨਾਂ ਕਸਤੂਰੀ ਲਾਲ ਤੇ ਸਿੱਧੀ ਦਸਤਾਰ ਬੰਨੀ ਪੂਰਾ ਸਿੱਖੀ ਸਰੂਪ ਪੂਰਾ ਉਹਨਾਂ ਦਾ ਦਾੜਾ ਤੇ ਮੈਂ ਹੈਰਾਨ ਹੋ ਕੇ ਜਦੋਂ ਪੁੱਛਿਆ ਕਸਤੂਰੀ ਲਾਲ ਤੇ ਕਹਿੰਦੇ ਹਾਂ ਮੇਰੇ ਲੜਕੇ ਦਾ ਨਾਂ ਰਵੀ ਕੁਮਾਰ ਸੀ ਹੁਣ ਉਹ ਰਵੀ ਸਿੰਘ ਹੋ ਗਿਆ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਤੇ ਮੈਂ ਲੱਖਾਂ ਹੀ ਰੁਪਏ ਖਰਚ ਲਏ ਸੀ ਪਹਿਲਾਂ ਮੈਂ ਬਿਆਸ ਜਾਂਦਾ ਹੁੰਦਾ ਸੀ ਜਿੰਨਾ ਕੁਝ ਮੇਰੇ ਕੋਲ ਹੈਗਾ ਸੀ ਸਾਰਾ ਹੀ ਖਰਚ ਕੇ ਤੇ ਉਹ ਠੀਕ ਨਹੀਂ ਸੀ ਹੋ ਰਿਹਾ ਤੇ ਉਹਨੂੰ ਮੈਂ ਜਿੱਥੇ ਵੀ ਹਸਪਤਾਲ ਲਿਜਾਣਾ ਹੁੰਦਾ ਸੀ ਫਿਰ ਚੁੱਕ ਕੇ ਲਿਜਾਂਦਾ ਸੀ ਤੇ ਮੈਨੂੰ ਇਹ ਵੀ ਨਹੀਂ ਸੀ ਉਮੀਦ ਕਿ ਜੇ ਮੈਂ ਘਰ ਤੇ ਦੁਕਾਨ ਵੀ ਵੇਚ ਕੇ ਉੱਤੇ ਲਾ ਦਿਆਂ ਤੇ ਉਹ ਠੀਕ ਹੋ ਜਾਊਗਾ ਤੇ ਕਿਸੇ ਨਾਮਧਾਰੀ ਸਿੰਘ ਨੇ ਦੱਸਿਆ ਕਿ ਤੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਮੈਂ ਭੈਣੀ ਸਾਹਿਬ ਆਇਆ ਇਹ ਸਿਰਫ ਤਿੰਨ ਕੁ ਸਾਲਾਂ ਦੀ ਗੱਲ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਲੁਧਿਆਣੇ ਇਲਾਜ ਕਰਾਇਆ ਠੀਕ ਹੋ ਗਿਆ ਤੇ ਸਿਰਫ 30 ਹਜ਼ਾਰ ਖਰਚ ਕੇ ਹੀ ਉਹ ਠੀਕ ਹੋ ਗਿਆ ਤੇ ਕਹਿੰਦੇ ਮੈਂ ਸਮਝਦਾ ਕਿ ਜਿੱਥੇ ਮੈਂ ਲੱਖਾਂ ਖਰਚ ਲਏ ਸੀ ਜੋ ਕੁਝ ਮੇਰੇ ਕੋਲ ਪੂੰਜੀ ਹੈਗੀ ਸੀ ਮੈਂ ਸਾਰੀ ਹੀ ਲਾ ਦਿੱਤੀ ਸੀ ਤੇ ਮੇਰਾ ਪੁੱਤਰ ਨਹੀਂ ਸੀ ਬਚਿਆ ਇਹ ਸਿਰਫ 30000 ਨਾਲ ਠੀਕ ਨਹੀਂ ਹੋਇਆ ਇਹਦੇ ਨਾਲ ਨਾਲ ਸੱਚੇ ਪਾਤਸ਼ਾਹ ਜੀ ਦੀ ਔਖਦ ਆਣੇ ਰਾਸ ਵਿੱਚ ਆਪ ਖਲਵਾ ਦੀ ਬਖਸ਼ਿਸ਼ ਹੋਈ ਹੈ ਇਹਨਾਂ ਨੇ ਉਹ ਬਖਸ਼ਿਸ਼ ਕੀਤੀ ਤਾਂ ਮੇਰਾ ਪੁੱਤਰ ਬਚਿਆ ਤੇ ਮੈਂ ਆਖਿਆ ਜਿਨ੍ਹਾਂ ਨੇ ਹੁਣ ਇੱਥੇ ਜੀਵਨ ਬਖਸ਼ਿਆ ਅਗਾਹ ਵੀ ਸਾਡੇ ਇਹੋ ਹੀ ਭਾਈ ਸਾਨੂੰ ਸਾਂਭਣ ਅਸੀਂ ਇਹਨਾਂ ਦੇ ਹੀ ਹੋ ਜਾਈਏ ਇਸ ਤਰ੍ਹਾਂ ਅਨੇਕਾਂ ਦੇ ਹੀ ਬਖਸ਼ਿਸ਼ ਕਰਦੇ ਨੇ ਤੇ ਹੁਣ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਇਹਨਾਂ ਬਿਮਾਰਾਂ ਦਾ ਗਰੀਬਾਂ ਦਾ ਇਲਾਜ ਕਰਾਉਣ ਲਈ ਆਪਣਾ ਹੀ ਹਸਪਤਾਲ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਬਣਾਉਣ ਲਈ ਲੁਧਿਆਣੇ ਪ੍ਰੋਗਰਾਮ ਬਣਾਇਆ ਉੱਥੇ ਇੱਕ ਜਗ੍ਹਾ ਜਿਹੜੀ ਕਿਸੇ ਨੇ ਕਿਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੀ ਸੀ ਉੱਥੇ ਕਈਆਂ ਨੇ ਕਬਜ਼ਾ ਕਰ ਲਿਆ ਉਹਦਾ ਕੇਸ ਚੱਲਦਾ ਸੀ ਕੁਝ ਚਿਰ ਪਹਿਲਾਂ ਹੀ 50 ਸਾਲ ਤੋਂ ਕੇਸ ਚੱਲ ਰਿਹਾ ਸੀ